ਸੌਰੇ ਪਈਏ ਕੰਤ ਕੀ ਕੰਤ ਅਗੰਮ ਅਥਾ ਨਾਨਕ ਸੋ ਸੁਹਾਗਣੀ ਜੋ ਭਾਵੈ ਪਰਵਾਹ ਤੁਝੇ ਇੱਕ ਹੋਰ ਹੈ ਸੌਰੇ ਪਈਏ ਕੰਤ ਕੀ ਉਹਦਾ ਉਹਦੇ ਨਾਲ ਜੁੜੀ ਹੈ ਸੱਚ ਨਾਲ ਸੌਰੇ ਪਈਏ ਕੰਤ ਕੀ ਸੌਰੇ ਤਾਂ ਕੋਈ ਹੋਣਾ ਪਈਏ ਜੇ ਕੰਤ ਕੀ ਤਾਂ ਸੌਰੇ ਕੰਤ ਕੀ ਹੈ ਪਈਏ ਕੰਤ ਕੀ ਸੌਰੇ ਪਈਏ ਜੇ ਪਈਏ ਜਦ ਜਦ ਹੋ ਗਿਆ ਸੀ ਨਾ ਸਾਹਾ ਲਿਖਿਆ ਗਿਆ ਸੀ ਉਹ ਪੇਜ 'ਚ ਲਿਖਿਆ ਗਿਆ ਸੀ ਸਾਹੇ ਲੈ ਲਿਖਾਏ ਉਦੋਂ ਪੈਕੇਜ ਸੀ ਉਹਦਾ ਪੈਕੇਜ ਸੀ ਜੇ ਦਿਹਾੜੇ ਜਨਵਰੀ ਸਾਹੇ ਲੈ ਲਿਖਾਏ ਸਾਹ ਲਿਖਿਆ ਨਹੀਂ ਸੀ ਗਿਆ ਉਹ ਕਿੰਨੇ ਦਿਨ ਨੂੰ ਵਿਆਹ ਹੋਣਾ ਪਹਿਲਾਂ ਲਿਖਿਆ ਜਾਂਦਾ ਰਿਸ਼ਤੇ ਦੇ ਵਿੱਚ ਪੱਕਾ ਨਹੀਂ ਕਰਦੇ ਉਦੋਂ ਜੇ ਉਦੋਂ ਨਿਗਾਹ ਕੰਤ ਦੇ ਵਿੱਚ ਨਹੀਂ ਸੀ ਫਿਰ ਸੋਰੇ ਕਿਸਨ ਨਹੀਂ ਪੁੱਛਣਾ ਕਿ ਉਦੋਂ ਨਹੀਂ ਸੀ ਮੰਨਿਆ ਕੰਤ ਨੂੰ ਕੰਤ ਤਾਂ ਬਾਅਦ ਚ ਕੌਣ ਪੁੱਛਿਆ ਉਸ ਤੋਂ ਢੋਈ ਨਹੀਂ ਮਿਲਣੀ ਫਿਰ ਢੋਈ ਕਿਵੇਂ ਮਿਲ ਚੁੱਕੀ ਉਹ ਤਲਾਕ ਦਾ ਪਹਿਲਾਂ ਹੀ ਹੋਇਆ ਹੈ ਪਿੱਛੋਂ ਦਾ ਫਾਰਮੈਲਿਟੀ ਪਿੱਛੋਂ ਦਾ ਪਤਾ ਲੱਗਿਆ ਲੋਕਾਂ ਨੂੰ ਪਿੱਛੋਂ ਪਬਲਿਕ ਨੂੰ ਪਤਾ ਲੱਗਿਆ ਤਲਾਕ ਦਾ ਪਹਿਲਾਂ ਤਲਾਕ ਦਾ ਉਹਦਾ ਹੁੰਦਾ ਜਿਹੜਾ ਜੁੜਿਆ ਹੋਵੇ ਜੁੜਿਆ ਹੀ ਨਹੀਂ ਤਲਾਕ ਕਿਹਦਾ ਬਈ ਟੁੱਟਿਆ ਹੋਇਆ ਜਿਹੜਾ ਜੁੜਿਆ ਹੋਇਆ ਜਿਹੜਾ ਜੁੜਿਆ ਹੀ ਨਹੀਂ ਟੁੱਟਣ ਦਾ ਤਾਂ ਸਵਾਲ ਜਦ ਹੋਊ ਜਾਂ ਜੁੜਿਆ ਹੋਵੇ ਜੁੜਿਆ ਹੀ ਨਹੀਂ ਹੋ ਟੁੱਟਦਾ ਤਾਂ ਉਹ ਜਿਹੜਾ ਜੁੜਿਆ ਹੋਵੇ ਇਹ ਤਾਂ ਹੁਣ ਗਵਰਨਮੈਂਟ ਦੀਆਂ ਗੱਲਾਂ ਨੇ ਬਕੀ ਵਿਦਵਾਨਾਂ ਦੀਆਂ ਗੱਲਾਂ ਨੇ ਤਲਾਕ ਦੀ ਗੱਲ ਕਰਦੇ ਮੇਰੀ ਸਮਝ ਦਾ ਤਲਾਕ ਹੁੰਦਾ ਹੀ ਤਲਾਕ ਦਾ ਉਹਦਾ ਹੋਊਗਾ ਜਿਹੜਾ ਜੁੜਿਆ ਹੋਵੇ ਹਾਂਜੀ ਸੌਰੇ ਪਈਏ ਕੰਤ ਕੀ ਕੰਤ ਅਗੰਮ ਅਥਾ ਕੰਤ ਅਗੰਮ ਅਥਾ ਕੰਤ ਕੀ ਹੈ ਮਨ ਬੁੱਧੀ ਦੇ ਪਰੇ ਹੈ ਸੌਲੇ ਪਈਏ ਕੰਤ ਕੀ ਕੰਤ ਅਗੰਮ ਅਥਾ ਕੰਤ ਅਗੰਮ ਅਥਾ ਅਗੰਮ ਅਥਾ ਨਾਨਕ ਸੋ ਸੁਆਗਣੀ ਜੋ ਭਾਵੇ ਬੇਪਰਵਾਹ ਨਾਨਕ ਸੋ ਸੁਆਗਣੀ ਸੁਹਾਗਣੀ ਹੋਇਆ ਜੇ ਇਹ ਬੇਪਰਵਾਹ ਜਿਹੜਾ ਹੈਗਾ ਉਹ ਬੇਪਰਵਾਹ ਹੈ ਕੰਤ ਬੇਪਰਵਾਹ ਹੈ ਪਰਵਾਹ ਨਹੀਂ ਕਰਦਾ ਕਿਸੇ ਦੀ ਹਾਂ ਉਹ ਬੇਪਰਵਾਹ ਹੈ ਉਹ ਨਹੀਂ ਪਰਵਾਹ ਕਰਦਾ ਕਿਸੇ ਦੀ ਜੇ ਪਰਵਾਹ ਕਰਦਾ ਹੈ ਉਹ ਕੰਤ ਕਰਦਾ ਉਹ ਕਹਿੰਦਾ ਕੱਲ ਨੂੰ ਛੱਡਣਾ ਹੁਣੇ ਛੱਡ ਦੇ ਕਾਲ ਕਰਾਂਦਾ ਅੱਜ ਕਰ ਅੱਜ ਕਰਾਂਦਾ ਆਪ ਉਹਦਾ ਉਹ ਹੈ ਬੇਪਰਵਾਹ ਹੈ ਉਹਦਾ ਕੰਤਾ ਗਾਮਾ ਥਾ ਕੰਤ ਬੇਪਰਵਾਹ ਸੋਰੇ ਪਈਏ ਕੰਤ ਕੀ ਕੰਤ ਅਗਮ ਅਥਾ ਨਾਨਕ ਸੋ ਸੁਹਾਗਣੀ ਜੋ ਭਾਵੇ ਬੇਪਰਵਾਹ ਉਹ ਸੁਹਾਗਣੀ ਜਿਹੜੀ ਇਸ ਬੇਪਰਵਾਹ ਨੂੰ ਵੀ ਕਹੇ ਵੀ ਹਾਂ ਭਗਤ ਜੇ ਕਹੇ ਤਾਂ ਪਰਵਾਹ ਨਹੀਂ ਕਰਦਾ ਤਾਂ ਉਹ ਸੁਹਾਗਣੀ ਹੋ ਹੀ ਨਹੀਂ ਸਕਦੀ ਉਹ ਤਾਂ ਬੇਪਰਵਾਹ ਹੀ ਰਹੂਗਾ ਲਾਪਰਵਾਹ ਨਹੀਂ ਹੈ ਬੇਪਰਵਾਹ ਲਾਪਰਵਾਹ ਨਹੀਂ ਹੈ ਬੇਪਰਵਾਹ ਲਾਪਰਵਾਹ ਹੋਰ ਹੁੰਦਾ ਬੇਪਰਵਾਹ ਹੋਰ ਹੁੰਦਾ ਬੇਪਰਵਾਹ ਲਾ ਪਰਵਾਹ ਚ 100 ਪੂੜਾ ਵੱਢਦੇ ਚਾਹੇ 100 ਪੂੜਾ ਫੂਕਦੇ ਫਿਰ ਤਾਂ ਪਰਵਾਹ ਨਹੀਂ ਉਹਨੂੰ ਫਿਰ ਤਾਂ ਬੇਪਰਵਾਹ ਹੈ ਪਰ ਹੁਕਮ ਦੀ ਲਾਪਰਵਾਹੀ ਦੀ ਗੱਲ ਦੁੱਦਾ ਹੁਕਮ ਤਾਂ ਇਧਰ ਉਧਰ ਜਾਣਦੇ ਆਗਿਆ ਜੀ ਦੁੱਦੋ ਕਿੰਨਾ ਮਾਇਆ ਦੇ ਵਿੱਚ ਕੀ ਤੁਸੀਂ ਨੁਕਸਾਨ ਕਰਤਾ ਸੋਤੇ ਹੋ ਗਿਆ ਕੀ ਮਾਇਆ ਦੇ ਵਿੱਚ ਤੁਸੀਂ ਬਾਗ ਲਾਤੇ ਆ ਬਾਗ ਵੱਢਦੇ ਉਜਾੜਦੇ ਇਹ ਨਹੀਂ ਉਹਨੂੰ ਫਿਰ ਤੁਸੀਂ ਉਹਦੇ ਪਹਾੜੇ 'ਚ ਰਹੇ ਹੋ ਉਹਦੇ ਹੁਕਮ 'ਚ ਰਹੇ ਹੋ ਉਹਨੂੰ ਹੁਕਮ ਦੀ ਪਰਵਾਹ ਹੈ ਆਪਣੀ ਹੋਰ ਕਿਸੇ ਚੀਜ਼ ਦੀ ਪਰਵਾਹ ਨਹੀਂ ਮਾਇਆ ਤੁਸੀਂ ਕੀ ਇੱਥੇ ਲਿਆ ਕੇ ਕਿੰਨਾ ਉਹਨੂੰ ਸਹਿਯੋਗ ਦਿੱਤਾ ਕਿੰਨਾ ਨਹੀਂ ਦਿੱਤਾ ਇਹਦੇ ਨਾਲ ਉਹਦੇ ਕੁਝ ਨਹੀਂ ਉਹਦਾ ਤੁਸੀਂ ਕੁਝ ਕਰ ਨਹੀਂ ਸਕਦੇ ਉਹ ਤਾਂ ਉਹਨੂੰ ਵੀ ਪਤਾ ਇਹ ਤਾਂ ਕੁਝ ਕਰ ਨਹੀਂ ਸਕਦੇ ਜਨਤਾ ਕੇ ਬਸ ਕੁਝ ਨਹੀਂ ਲਾਪਰਵਾਹ ਨਹੀਂ ਹੋ ਸਕਦੇ ਹੁਕਮ ਤੋਂ ਬਿਲਕੁਲ ਵੀ ਬੇਪਰਵਾਹ ਆਦਮੀ ਹੀ ਹੁਕਮ ਚੱਲ ਸਕਦਾ ਹੈ ਲਾਪਰਵਾਹ ਪਾਣੀ 'ਚ ਨਹੀਂ ਚੱਲਦਾ ਬੇਪਰਵਾਹ ਚੱਲੂ ਜਿਹੜਾ ਪਰਵਾਹ ਨਹੀਂ ਕਰਦਾ ਜੰਮਣ ਮਰਨ ਦੀ ਜਿਹੜਾ ਪਰਵਾਹ ਨਹੀਂ ਕਰਦਾ ਦੀ ਲਾਭ ਦੀ ਜਿਹੜਾ ਪਰਵਾਹ ਨਹੀਂ ਕਰਦਾ ਜਸ ਅਬਜਸ ਦੀ ਉਹ ਪਾਣੀ ਚੱਲਦਾ ਪਰ ਚੱਲਦਾ ਹੀ ਨਹੀਂ ਕਿਸੇ ਦੀ ਪਰਵਾਹ ਹੀ ਨਹੀਂ ਕਰਦਾ ਪਰਵਾਹ ਨਹੀਂ ਕਿਸੇ ਕਰੀ ਵਾਹ ਸੱਚੇ ਨਾਮ ਦੇ ਬਿਨਾ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦਾ ਨਾਮ ਦੀ ਪਰਵਾਹ ਕਰਦਾ ਨਾਮ ਦੀ ਲਾਪਰਵਾਹੀ ਨਹੀਂ ਕਰਦਾ ਬਾਕੀ ਸਭ ਦੀ ਲਾਪਰਵਾਹੀ ਹੈ ਉਹ ਬੇਪਰਵਾਹੀ ਉਹ ਬੇਪਰਵਾਹੀ